ਫਰੀਦਾ ਲੋੜਾਂ ਦਾਖ ਬਜੋਰੀਆਂ ਕਿੱਕਰ ਬੀਜੈ ਜੱਟ ਹੰਡੇ ਉਨ ਕਤਾਏ ਦਾ ਪਹਿਲਾ ਲੋੜਾ ਪੱਟ ਕਹਿੰਦਾ ਜਿਹੜਾ ਇੱਕ ਬੰਦਾ ਹੈ ਜੱਟ ਹੈ ਉਹ ਕਿਕਰਾਂ ਬੀਜਦੀ ਉਹਨੇ ਖੇਤ ਦੇ ਵਿੱਚ ਕਿਕਰਾਂ ਨੂੰ ਕੰਡੇ ਹੋਣੇ ਨੇ ਲੱਗਣੇ ਨੇ ਤੁੱਕੇ ਲੱਗਣੇ ਨੇ ਉਹਦਾ ਫਲ ਹੁੰਦਾ ਲੰਮਾ ਜਿਹਾ ਤੇ ਹੋਰ ਉਹਦੇ ਪੱਤੇ ਪੁੱਤੇ ਨਹੀਂ ਕੰਮ ਆਉਂਦੇ ਕਰਦੇ ਕੋਈ ਉਹ ਕਹਿੰਦਾ ਵੀ ਚਲੋ ਕਕਰਾਂ ਬੀਜੀਆਂ ਨੇ ਲੱਕੜ ਕੰਮ ਆਉਂਦੀ ਹੈ ਕੱਡੇ ਵੀ ਕੰਮ ਆਉਂਦੇ ਨੇ ਲੱਕੜ ਵੀ ਹੋਰ ਵੀ ਕੁਝ ਹੈ ਤੁੱਕੇ ਵੀ ਕੰਮ ਆ ਜਾਂਦੇ ਨੇ ਪਰ ਕਕਰਾਂ ਬੀਜ ਕੇ ਬਜੌਰੀ ਜਿਹੜਾ ਇਲਾਕਾ ਬਜੌਰ ਦਾ ਇਲਾਕਾ ਉਹਦੀਆਂ ਦਾਖਾਂ ਉਹ ਤੋਂ ਕਹਿੰਦਾ ਵੀ ਕਕਰ ਤੋਂ ਲੱਭਣਗੀਆਂ ਤੋੜੂਗਾ ਇਹ ਗੱਲ ਉਹਦੀ ਗੱਲ ਹੈ ਤਾਖ ਦੀ ਆਸ ਕਰਨੀ ਗਲਤ ਹੈ ਕਿੱਕਰ ਬੀਜਣੀ ਬੜੀ ਗੱਲ ਨਹੀਂ ਕਿੱਕਰ ਬੀਜ ਕੇ ਕੱਟੇ ਤਾਂ ਫੇ ਮਿਲਣਾ ਲਈ ਨੇ ਕੰਡਿਆਂ ਦੀ ਆਸ ਤਾਂ ਕਰ ਸਕਦਾ ਲੱਕੜ ਦੀ ਆਸ ਕਰ ਸਕਦਾ ਕਿੱਕਰ ਬੀਜ ਕੇ ਮਾਇਆ ਦੇ ਬੀਜ ਦੇ ਵਿੱਚੋਂ ਮਾਇਆ ਦੀ ਆਸ ਕਰ ਸਕਦਾ ਕੋਠੀ ਪਾ ਲੂਗਾ ਕਾਰ ਲੈ ਲੂਗਾ ਪਰ ਬਜੋਰੀ ਜਿਹੜੀ ਆ ਨਾਮ ਦਾ ਜਿਹੜਾ ਰਸ ਹੈ ਉਹ ਨਹੀਂ ਆ ਸਕਦਾ ਜਿਹੜਾ ਬਜੋਰੀ ਦਾ ਅੱਖਾਂ ਦਾ ਟੇਸਟ ਹੈ ਆਨੰਦ ਹੈ ਉਹ ਨਹੀਂ ਮਾਣ ਸਕਦਾ ਤੁੱਕੇ ਖਾ ਕੇ ਕੱਕੜ ਲੱਕੜ ਦਾ ਜਦ ਬੜੀ ਹੋ ਜੂ ਜਦ ਦੇਖੀ ਜਾਊ ਲੱਕੜ ਕਿਹੜਾ ਇੱਕ ਦਿਨ ਜੋ ਜੂ ਪਹਿਲਾਂ ਤਾਂ ਛੋਟੀ ਜਿਹੀ ਨੂੰ ਕਿੱਕਰ ਨੂੰ ਕੱਟਾ ਹੀ ਲੱਗਣੀ ਦਾਖਾਂ ਦਾ ਸਾਲ ਜੇ ਹੋ ਜਾਣੀਆਂ ਨੇ ਇੱਕ ਸਾਲ ਦੀ ਬੇਲ ਤੇ ਦਾਖਾਂ ਹੋ ਜਾਂਦੀਆਂ ਨੇ ਗੂਰ ਦੀ ਬੇਲ ਹੈ ਸਾਲ ਚ ਗੂਰ ਹੋ ਜਾਂਦਾ ਸਾਲ ਦਾਖ ਹੋ ਜਾਂਦੀ ਹੈ ਸਾਲ ਹੀ ਸਵਾ ਸਾਲ ਜੂ ਕਿਉਂਕਿ 10 ਸਾਲ ਸਵਾ ਸਾਲ ਚ ਕੁਝ ਨਹੀਂ ਹੋਣਾ ਕੱਢੇ ਹੋਣ ਹੋਣਾ ਇਸ ਕਰਕੇ ਕਿੱਕਰ ਬੀਜ ਕੇ ਯਾਨੀ ਮਾਇਆ ਦੀ ਤਪ ਕਰਕੇ ਮਾਇਆ ਦਾ ਤਪ ਕਰਕੇ ਰਿੱਧੀ ਸਿੱਧੀ ਦਾ ਤਪ ਕਰਕੇ ਤੋਂ ਨਾਮ ਦੀ ਆਸ ਰੱਖੇ ਉਹ ਉਹ ਜੱਟ ਵਰ ਗਈ ਹੈ ਜਿਹੜਾ ਕਿੱਕਰਾਂ ਬੀਜ ਕੇ ਬਜੋਰੀ ਦਾ ਖਾਂ ਖਾਣ ਦੀ ਇੱਛਾ ਰੱਖਦਾ ਇੱਕ ਗੱਲ ਦੂਏ ਪਾਸੇ ਇੱਕ ਆਦਮੀ ਹੋਰ ਹੈ ਉਹ ਉਹਨਾਂ ਕੱਤਦਾ ਫਿਰਦਾ ਉਹਨਾਂ ਉਹਨਾਂ ਕਤਾਏ ਦਾ ਤੁਰਿਆ ਫਿਰਦਾ ਲੋੜਾ ਪੱਟ ਉਨ ਤਾਂ ਕੱਤ ਰਿਹਾ ਔਰ ਲੋੜ ਦਾ ਪੱਟ ਪਹਿਨਣਾ ਮੈਂ ਰੇਸ਼ਮ ਪਹਿਨਣਾ ਹੁਣ ਭਈ ਆ ਉਹਨਾਂ ਦਾ ਕੱਪੜਾ ਬਣੂ ਉਹ ਤਾਂ ਫਿਰ ਚੂਗਾ ਰੇਸ਼ਮ ਨਹੀਂ ਚੁਬਦਾ ਦੋ ਹੀ ਮਸਾਲਾਂ ਉਲਟੀਆਂ ਨੇ ਕਰਦਾ ਉਲਟਾ ਕੰਮ ਹੈ ਇੱਛਾ ਉਲਟੀ ਰੱਖਦਾ ਐਵੇਂ ਮਾਇਆ ਦੇ ਜਿਹੜੇ ਭਗਤੀ ਵਾਲੇ ਨੇ ਚੇਰੀ ਕੀ ਸੇਵਾ ਕਰੋ ਠਾਕੁਰ ਨਹੀਂ ਦੀਸੇ ਚੇਰੀ ਦੀ ਮਾਂ ਦੀ ਸੇਵਾ ਕਰਨ ਵਾਲੇ ਵਿਖਿਆ ਹੀ ਮਿਲੂਗੀ ਨਾਮ ਨਹੀਂ ਮਿਲਣਾ ਨਾਮ ਰਸ ਨਹੀਂ ਮਿਲਣਾ ਵਿਖਿਆ ਮਿਲੂਗੀ ਆਨੰਦ ਨਹੀਂ ਮਿਲਣਾ ਪਰਮਾਨੰਦ ਨਹੀਂ ਮਿਲਣਾ ਵਿਖਿਆ ਦੇ ਰਸ ਮਿਲਣਗੇ ਉਹਦੀਆਂ ਸੂਲਾਂ ਵੀ ਨਾਲ ਮਿਲਣਗੀਆਂ ਬਿੱਠਾ ਵਿਖਿਆ ਦਾ ਵੀ ਮਿਲੂਗਾ ਪਰ ਵਿਖਿਆ ਦਾ ਜਿਹੜਾ ਮਿੱਠਾ ਹੁੰਦਾ ਉਹਦੇ ਨਾਲ ਜੇ ਮਨ ਜਾਣਾ ਸੂਲੀਆਂ ਸੋ ਕਿਉ ਮਿੱਠਾ ਮਾਇਆ ਦਾ ਮਿੱਠਾ ਖਾਣਾ ਤੇ ਗਾਂ ਉਹ ਜੋ ਸ਼ੂਗਰ ਹੋ ਜਾਣੀ ਬਿਮਾਰੀਆਂ ਹੋ ਜਾਣੀਆਂ ਥੋੜੇ ਨਿਕਲੇ ਆਉਣੇ ਇਹ ਉਹਦੀਆਂ ਜਿਹੜੀਆਂ ਸੂਲੀਆਂ ਨੇ ਨਾ ਸੂਲਾਂ ਨੇ ਉਹ ਜ਼ਰੂਰ ਚੁਬਣਗੀਆਂ ਹਾਂਜੀ